ਸਵਈਆ ਕਾਉ ਬਚਾਇ ਕੈ ਸ੍ਰੀ ਜਦ ਵੀਰ ਸਰਾਸਨ ਲੈ ਜਾਰੀ ਉਪਰ ਧਾਇਓ ਚਾਰ ਮਹੂਰਤ ਜੁਦ ਭਇਓ ਹਰਿ ਘਾਏ ਨਾ ਹੋਏ ਓਹ ਕਉ ਨਹੀਂ ਘਾਇਓ ਰੋਸ ਕੈ ਬਾਣ ਹਨਿਓ ਹਰਿ ਕਉ ਹਰ ਹੂ ਤੇ ਖੈਤ ਕੈ ਬਾਣ ਲਗਾਇਓ ਦੇਖ ਰਿਓ ਮੁਖ ਸ੍ਰੀ ਹਰਿ ਕੋ ਹਰ ਹੂ ਮੁਖ ਦੇਖ ਰਿਓ ਮੁਸਕਾਇਓ ਸ੍ਰੀ ਜਦ ਵੀਰ ਕੋ ਵੀਰ ਬਲੀ ਅਸ ਲੈ ਕਰ ਮੈਂ ਤਨ ਸਿੰਘ ਪੈ ਧਾਇਓ ਆਵਤ ਹੀ ਲਲਕਾਰ ਪਰਿਓ ਗਜ ਮਾਨੋ ਕੇ ਹਰਿ ਕਉ ਡਰ ਪਾਇਓ ਤਉ ਤਨ ਸਿੰਘ ਸਰਾਸਨ ਲੈ ਸਰਸੋ ਤੇ ਕੋ ਸਿਰ ਭੂਮ ਗਿਰਾਇਓ ਜਿਉ ਅਹਰਾਜ ਕੇ ਆਨਣ ਭੀਤਰ ਆਨ ਪਰਿਓ ਮ੍ਰਿਗ ਜਾਣ ਨਾ ਪਾਇਓ ਦੂਸਰ ਸ੍ਰੀ ਜਦਬੀਰ ਕੋ ਵੀਰ ਸਰਾਸਨ ਲੈ ਸਰ ਕੋ ਭਇਓ ਹੈ ਤੀਰ ਬਲੀ ਤਨ ਸਿੰਘ ਕੀ ਓਰ ਚਲਾਵਤ ਬਾਨ ਨਿਸੰਕ ਗਇਓ ਹੈ ਸ੍ਰੀ ਤਨ ਸਿੰਘ ਲਿਓ ਅਸ ਹਾਥ ਕਟਿਓ ਮਾਥਨ ਡਾਰ ਦਇਓ ਹੈ ਕਾਛੀ ਨਿਹਾਰ ਸਰੋਵਰ ਤੇ ਪੁਰਖ ਲਿਓ ਮਨ ਹੋ ਬਾਰਜ ਤੋਰ ਲਿਓ ਹੈ ਮਾਦ ਵੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕੋ ਤਕ ਧਾਇਓ ਆਵਤ ਹੀ ਗਜਬਾਜ ਹਨੇ ਰਥ ਪੈਦਲ ਕਾਟ ਕਨੋ ਰਣ ਪਾਇਓ ਖਾਗੇ ਹਾਲਾਤ ਕੀ ਭਾਂਤ ਫਿਰਿਓ ਖਰਸਾਨ ਨਿਰਪਾਲ ਕੋ ਛੱਤਰ ਲਜਾਇਓ ਔਰ ਪਲੀ ਉਪਮਾ ਤੇ ਕੀ ਲਖ ਭੀਖਮ ਕੋ ਹਰ ਚੱਕਰ ਪਰਮਾਇਓ ਸੋਈਆ ਰੋ ਤਨ ਸਿੰਘ ਸਰਾਸਣ ਲੈ ਰਿਸ ਕੈ ਅਰਿ ਕੇ ਤਲ ਮਾਂਜ ਪਰਿਓ ਰਜ ਕਾਟ ਕਨੇ ਗਜ ਬਾਜ ਹਨੇ ਨਹੀਂ ਜਾਤ ਕਨੇ ਇਹ ਪਾਂਤ ਲਰਿਓ ਜਮ ਲੋਕ ਸੋ ਵੀਰ ਕਿਤੇ ਪਠਏ ਹਰਿ ਹੋਰ ਚਲਿਓ ਅਤ ਕੋ ਪਰਿਓ ਮੁਖ ਮਾਰੀ ਮਾਰ ਪੁਕਾਰ ਪਰਿਓ ਦਲ ਜਾਤ ਵਿਕੋ ਸਿਗਰੋ ਬਿਡਰਿਓ ਦੋਰਾ ਤਨ ਸਿੰਘ ਸੈਨਾ ਜਾਤ ਵੀ ਦੀਨੀ ਕਨੀ ਖਪਾਏ ਤਾ ਬ੍ਰਿਜ ਭੂਖਨ ਕੋ ਪਰ ਬੋਲਿਓ ਨੈਣ ਤਚਾਏ ਕਾਨ ਬਾਜ ਸੈਨਾ ਸਵਈਆ ਦੇਖਤ ਹੋ ਪੜ ਠਾਡੇ ਕਹਾ ਹਮ ਜਾਣਤ ਹੈ ਤੂੰ ਪੌਰ ਹਾਰਿਓ ਹਰੀ ਧਨ ਸਿੰਘ ਕੇ ਬਾਣ ਛੁਟੇ ਸਭ ਹੂ ਰਨ ਮੰਡਲ ਤੇ ਪਗਟਾਰਿਓ ਸਿੰਘ ਕੇ ਅਗਰਵ ਜੈਸੇ ਅਜਾਗਨ ਐਸੇ ਭਜੇ ਨਹਿ ਸ਼ਸਤਰ ਸੰਭਾਰਿਓ ਕਾਇਰ ਹੋਏ ਤੇ ਵੇਖ ਡਰੈ ਨਹੀਂ ਆਪ ਮਰੇ ਉਨ ਕੋ ਨਹਿ ਮਾਰਿਓ ਸੋਈਆ ਯੋਂ ਸੁਨ ਕੇ ਖਰ ਕੀ ਪਤਿਆ ਭਟ ਦਾੰਤਨ ਪੀਸ ਕੈ ਕ੍ਰੋਧ ਪਰੇ ਤਨ ਬਾਣ ਸੰਭਾਰ ਕੈ ਥਾਏ ਪਰੇ ਤਨ ਸਿੰਘ ਹੋ ਤੇ ਨਹੀਂ ਨੈਕ ਡਰੇ ਤਨ ਸਿੰਘ ਸਰਾਸਨ ਲੈ ਕਰ ਮੈਂ ਕਟ ਦੈਤਨ ਕੇ ਸਿਰ ਫੂਮ ਪਰੇ ਮਨੋ ਪੌਣ ਕੋ ਪੁੰਜ ਬਹਿੋ ਲਗ ਕੇ ਫੁਲਵਾਰੀ ਮੇ ਟੂਟ ਕੈ ਫੂਲ ਝਰੇ ਕਵਿਤ ਕੋ ਪਰੇ ਆਏ ਪਟ ਗਿਰੇ ਰਨ ਭੂਮ ਕਟ ਜੁਦ ਕੇ ਨਿਪਟ ਸਮੁਹਾਏ ਸਿੰਘ ਧਨ ਸੋ ਆਯੁਦੁਲੈ ਪਾਨ ਮੈਂ ਨਿਦਾਨ ਕੋ ਸਮਰ ਜਾਣ ਔਰ ਦੌਰ ਪਰੇ ਵੀਰਤਾ ਬਢਾਏ ਮਨ ਸੋ ਕੋਪ ਤਨ ਸਿੰਘ ਲੈ ਸਰਾਸਨ ਸੁਬਾਨ ਤਾਨ ਜੁਦੇ ਕਰ ਡਾਰੇ ਸੀਸ ਤੇ ਨਹੀਂ ਕੇ ਤਨ ਸੋ ਮਨ ਹੋ ਬਸੁੰਦਰਾ ਕੀ ਧੀਰਤਾ ਨਿਹਾਰ ਇੰਦਰ ਕੀਨੀ ਨਿਜ ਪੂਜਾ ਹਰਿ ਬਿੰਦ ਪੋਹ ਪਨ ਸੋ ਸੋਇਆ ਸ੍ਰੀ ਤਨ ਸਿੰਘ ਓਧਨ ਮੈਂ ਅਤਿ ਕੋਪ ਕੀਓ ਬਹੁਤੇ ਭਟ ਮਾਰੇ ਔਰ ਜਿਤੇ ਬਰ ਆਵਤ ਹੈ ਸੁਹਨੇ ਜਨ ਮਾਰਤ ਮੇਗ ਬਿਡਾਰੇ ਜਾਦਵ ਕੇ ਦਲ ਕੇ ਗਜ ਕੇ ਹਲਕੇ ਦਲ ਕੇ ਹਲਕੇ ਕਰ ਡਾਰੇ ਝੂਮ ਗਿਰੇ ਇਵ ਜੋ ਤਰਨੀ ਮਨੁ ਇੰਦਰ ਕੇ ਬੱਜਰ ਲਗੇ ਗਿਰ ਭਾਰੇ ਸਵਈਆ ਕੋ ਪਰੇ ਅਸਪਾਨ ਧਰੇ ਤਨ ਸਿੰਘ ਅਰੇ ਗਜ ਰਾਜ ਸੰਗਾਰੇ ਔਰ ਜਿਤੇ ਗਜ ਪੁੰਜ ਹੁਤੇ ਡਰਮਾਨ ਭਜੇ ਅਤ ਹੀ ਤੁਜਵਾਰੇ ਤਾ ਛਵ ਕੀ ਉਪਮਾ ਕਬ ਸਿਆਮ ਕਹੈ ਮਨ ਮੈ ਸੋ ਵਿਚਾਰ ਉਚਾਰੇ ਮਾਨੋ ਇੰਦਰ ਕੇ ਆਗਮ ਤੇ ਡਰ ਭੂਤਰ ਕਹਿ ਧਰ ਪੰਖ ਵਧਾਰੇ ਜੁਧ ਕੀਓ ਤਨ ਸਿੰਘ ਘਨੋ ਤੇ ਕੇ ਕੋ ਸਾਮਹਿ ਵੀਰ ਨਾ ਆਇਓ ਜੋ ਰਣ ਕੋਪ ਸਿਉ ਆਨ ਪਰਿਓ ਨਹੀਂ ਜਾਣ ਦਿਓ ਸੋਈ ਮਾਰ ਗਿਰਾਇਓ ਦਾਸ ਰਥੀ ਦਲ ਸਿਉ ਜਿਮ ਰਾਵਨ ਰੋਸ ਪਰਿਓ ਅਦ ਜੁਧ ਮਚਾਇਓ ਤੈਸੇ ਪਰਿਓ ਤਨ ਸਿੰਘ ਬਲੀ ਹਨ ਕੈ ਚਤੁਰੰਗ ਚਮੂ ਪੁਨ ਧਾਇਓ ਸਵਈਆ ਢੇਰ ਕਹਿਓ ਤਨ ਸਿੰਘ ਬਲੀ ਰਣ ਤਿਆਗ ਸੁਨੋ ਹਰਿ ਭਾਜ ਨਾ ਜਈਐ ਤਾਤੇ ਸੰਭਾਰ ਕੈ ਆਨ ਫਿਰੋ ਨਿਜ ਲੋਕਨ ਕੋ ਬਿਰਥਾ ਨਾ ਕਟਈਐ ਹੇ ਬਲਦੇਵ ਸਰਾਸਨ ਲੈ ਹਮ ਸੋ ਸਮੁਹਾਇ ਕੈ ਜੁਦ ਕਰਈਐ ਸੰਗਰ ਕੇ ਸਮ ਔਰ ਕਛੂ ਨਹੀਂ ਆਤੇ ਦੂ ਜਗ ਮੈਂ ਜਸ ਪਈਐ ਸਵਈਆ ਯੋ ਸੁਨ ਕੈ ਬਤਿਆ ਅਰ ਕੀ ਤਰਕੀ ਮਨ ਮੈਂ ਅਤ ਕੋ ਭਰਿਓ ਹੈ ਬਾਣ ਕਮਾਨ ਕਿਰਪਾਨ ਗਦਾ ਗਹਿ ਕੈ ਜਦ ਵੀਰ ਹੂੰ ਤਾਏ ਪਰਿਓ ਹੈ ਜੁਦ ਕੋ ਫੇਰ ਫਿਰਿਓ ਤਨ ਸਿੰਘ ਸਰਾਸਨ ਲੈ ਨਹੀਂ ਨੈਕ ਡਰਿਓ ਹੈ ਬਾਨਣ ਕੀ ਵਰਖਾ ਕਰ ਕੈ ਹਰ ਸਿਓ ਲਰ ਕੈ ਬਰਸਾ ਥਰਿਓ ਹੈ ਸਵਈਆ ਹਿਤ ਤੇ ਬਲ ਭਦਰ ਸੋ ਕੋ ਭਰਿਓ ਉਤ ਤੇ ਧਨ ਸਿੰਘ ਪਇਓ ਅਤ ਤਾਤੋ ਜੁਧ ਕੀਓ ਇਸ ਕਾਇਨ ਸੋ ਸੋ ਦਹੂਨ ਕੇ ਅੰਗ ਪਇਓ ਰੰਗ ਰਾਤੋ ਮਾਰ ਹੀ ਮਾਰ ਪੁਕਾਰ ਭਰੇ ਅਰਿ ਭੂਲ ਗਈ ਮਨ ਕੀ ਸੁਧ ਸਾਤੋ RAM ਕਹੈ ਏ ਭਾਂਤ ਨਰੈ ਹਰਿ ਸੋ ਹਰ ਜਿਉ ਗਜ ਸੋ ਗਜ ਮਾਤੋ ਜੋ ਬਲਦੇਵ ਕਰੇ ਤਿਹ ਬਾਰ ਬਚਾਏ ਕੈ ਆਪਣੋ ਆਪ ਸੰਭਾਰੇ ਲੈ ਕਰਮੋ ਅਸ ਦੌਰ ਤਵੈ ਕਸ ਕੈ ਬਲ ਉਪਰ ਕੈ ਪ੍ਰਹਾਰੇ ਵੀਰ ਪੈ ਪੀਰ ਲਖੀ ਜਦ ਵੀਰ ਸੋ ਜਾਦਵ ਲੈ ਰਿਪੋਰ ਸਿਧਾਰੇ ਕੀਰ ਲਿਓ ਤਨ ਸਿੰਘ ਤਵੈ ਨਿਸਮੈ ਸਸ ਕੀ ਟਿਕ ਜੋ ਲਖ ਤਾਰੇ ਬੇੜ ਲਿਓ ਤਨ ਸਿੰਘ ਜਵੈ ਗਾਇ ਸਿੰਘ ਜੋ ਠਾਡੋ ਹਤੋ ਸੂ ਧਾਇਓ ਸ੍ਰੀ ਬਲਦੇਵ ਲਖਿਓ ਤਵੀ ਚੜ ਸਿੰਦਨ ਵਾਹੀ ਕੀ ਓਰ ਤਵਾਇਓ ਆਮਨ ਸੋ ਨ ਦਇਓ ਹਰ ਲਓ ਅਦ ਬੀਚ ਹੀ ਬਾਨਨ ਸੋ ਬਿਰਮਾਇਓ ਠਾਡੋ ਰਹਿਓ ਗਜ ਸਿੰਘ ਤਹਾਂ ਸੋ ਮਨੋ ਗਜ ਕੇ ਪਦ ਸਾਂਕਰ ਪਾਇਓ ਸਵਈਆ ਧਨ ਸਿੰਘ ਸੋ ਸ੍ਰੀ ਹਰ ਜੁਦ ਕਰੇ ਕਬਿ ਰਾਮ ਕਹੈ ਕਉ ਜਾਤ ਨਾ ਮਾਰਿਓ ਕੋ ਭਰਿਓ ਮਧਸੂਦਨ ਜੂ ਕਰ ਬੀਜ ਸੋ ਆਪਨੋ ਚੱਕਰ ਸੰਭਾਰਿਓ ਛਾੜ ਦਇਓ ਰਣ ਮੈਂ ਬਰ ਕੈ ਧਨ ਸਿੰਘ ਕੋ ਕਾਟ ਕੈ ਸੀਸ ਉਤਾਰਿਓ ਯੋ ਤਰਫਿਓ ਤਰ ਭੂ ਬਿਖੈ ਮਨੋ ਮੀਨ ਸਰੋਵਰ ਤੇ ਗਹਿ ਡਾਰਿਓ ਸਵਈਆ ਮਾਰ ਲਿਓ ਤਨ ਸਿੰਘ ਜਵੈ ਤਬ ਹੀ ਲਖ ਜਾਦ ਬਸੰਖ ਬਜਾਏ ਕੇਤ ਗਵੀਰ ਕਟੇ ਵਿਕਟੇ ਹਰ ਸੋ ਨਰ ਕੈ ਹਰਿ ਲੋਕ ਸਿਧਾਏ ਠਾਡੋ ਤੋ ਗਜ ਸਿੰਘ ਜਹਾਂ ਯਹ ਕੌਤਕ ਦੇਖ ਮਹਾ ਵਿਸਮਾਏ ਤੋ ਲਗ ਭਾਗ ਲਿਆਏ ਕਹਿਓ ਜੋ ਰਹੇ ਭਜ ਕੈ ਤੁਮਰੇ ਪਹਿ ਆਏ ਯੋ ਸੁਨ ਕੈ ਤਿਨ ਕੇ ਮੁਖਤੇ ਗਜ ਸਿੰਘ ਬਲੀ ਅਤ ਕੋਪ ਭਰਿਓ ਕਬ ਸ਼ਾਮ ਨਿਹਾਰ ਕਹਿ ਰਾਮ ਕੀ ਔਰ ਧਵਾਏ ਤਹਾਂ ਰਤ ਜਾਏ ਪਰਿਓ ਤਜ ਸੰਕ ਨਿਸੰਕ ਹੋਏ ਜੁਧ ਕਰਿਓ ਜਦ ਵੀਰ ਕਹਾ ਤਿਨ ਜੋ ਉਚਰਿਓ ਤਨ ਵੈ ਤਨ ਸਿੰਘ ਬਲੀ ਹਰ ਕੇ ਸੁਹੇ ਲਰ ਕਹਿ ਪਵ ਸਿੰਧ ਤਰਿਓ ਸਵਈਆ ਪ੍ਰੇਮ ਸੋ ਜੋ ਕਹਿ ਕਹਿ ਮੁਕਤੀ ਪਰ ਲੋਕ ਸੋ ਲੋਕ ਰਹੇ ਸੋ ਵਿਚਾਰਿਓ ਤੇਜ ਪ੍ਰਚੰਡ ਬਡੋ ਬਰਛਾਰਿਸ ਕਹਿ ਕਰ ਮੈਂ ਗਜ ਸਿੰਘ ਸੰਭਾਰਿਓ ਜਾਉ ਕਹਾ ਬਲ ਪੱਧਰ ਅਵੈ ਕਵਿ ਸਿਆਮ ਕਹੈ ਇਹ ਭਾਂਤ ਉਚਾਰਿਓ ਸੋ ਬਰ ਕਹਿ ਕਰ ਕੋ ਤਨ ਕੋ ਜਦ ਵੀਰ ਕੇ ਭਰਾਤ ਕੇ ਉਪਰ ਡਾਰਿਓ ਸੋਇਆ ਆਵਤ ਓ ਬਰਛਾ ਗਹਿ ਕੈ ਬਲਦੀ ਸੋ ਏਕ ਉਪਾਇ ਕਰਿਓ ਹੈ ਸਿੰਦਨ ਪੈ ਨਿਹਰਿਓ ਤਭੀ ਛਤਰੀ ਤਰ ਹੋਏ ਇਹ ਭਾਂਤ ਰਿਓ ਹੈ ਫੋਰ ਕੇ ਪਾਰ ਪਇਓ ਫਲਿਓ ਤੇ ਕੀ ਉਪਮਾ ਕਵਿਓ ਉਚਰਿਓ ਹੈ ਮਾਨੋ ਕਲਿੰਦਰ ਕੇ ਸਿੰਘੋ ਤੇ ਨਿਕਸਿਓ ਐ ਕੋ ਫਨ ਕੋ ਭਰਿਓ ਹੈ ਸੁਈਆ ਬਲ ਸੋ ਬਲ ਖੈਤ ਲਿਓ ਵਰਛਾ ਤਿਹ ਕੇ ਕਰ ਸੋ ਤਿਰਛਾ ਸੋ ਪਰਮਾਇਓ ਯੂੰ ਚਮਕਿਓ ਦਮਕਿਓ ਨਭ ਮੈਂ ਚੁਟਿਆ ਉਡਤੇ ਜਮਨੋ ਦਰਸਾਇਓ ਸ੍ਰੀ ਬਲਭਦਰ ਅਯੋਧਨ ਮੈਂ ਰਿਸਕੈ ਗਜ ਸਿੰਘ ਕੀ ਓਰ ਚਲਾਇਓ ਮਾਨਵ ਕਾਲ ਪ੍ਰੀਸ਼ਿਤ ਕੋ ਜਮ ਦੰਡ ਪ੍ਰਚੰਡ ਕਿਦੋ ਚਮਕਾਇਓ ਸੋਇਆ ਗਜ ਸਿੰਘ ਅਨੇਕ ਉਪਾਇ ਕੀਏ ਨ ਬਚਿਓ ਰਿਆਇ ਲਗਿਓ ਵਰਛਾਵਰ ਭੂਪ ਬਿਲੋਕਤ ਹੈ ਸਿਗਰੇ ਧੁਨ ਸੀਸ ਹਾ ਕਹਿ ਮੀਚਤ ਹੈ ਕਰ ਘਾਉ ਪ੍ਰਚੰਡ ਲਗਿਓ ਤਿਹ ਕੋ ਮੁਰਛਾਏ ਪਰਿਓ ਨ ਤਜਿਓ ਕਰਤੇ ਸਰ ਸਿੰਦਨ ਪੈ ਗਜ ਸਿੰਘ ਗਿਰਿਓ ਗਿਰ ਉਪਰ ਜਿਉ ਗਜ ਰਾਜ ਕਲੇਵਰ ਚੇਤ ਪਇਓ ਤਬ ਹੀ ਗਜ ਸਿੰਘ ਸੰਭਾਰ ਪ੍ਰਚੰਡ ਕੁੰਡ ਤਨਾਇਓ ਕਾਨ ਪ੍ਰਮਾਨ ਲੋਖੈਤ ਕੈ ਆਨ ਸੁਤਾਨ ਕੈ ਬਾਨ ਪ੍ਰਕੋਪ ਚਲਾਇਓ ਏਕ ਦੇ ਹੋਏ ਕੈ ਅਨੇਕ ਚਲੈ ਤਿਹ ਕੀ ਉਪਮਾ ਕਹੁ ਭਾਗ ਸੁਨਾਇਓ ਪੌਣ ਕੇ ਪਛਕ ਤਛਕ ਲਛਕ ਲੈ ਬਲ ਕੀ ਸਰਨਾਗਤ ਆਇਓ ਸਵਈਆ ਬਾਣ ਨਾ ਏਕ ਲਗਿਓ ਬਲ ਕੋ ਗਜ ਸਿੰਘ ਤਵੈ ਇਹ ਬਾਤ ਕਯੋ ਹੈ ਸੇਸ ਸੁਰੇਸ ਦਿਨੇਸ ਤਨੇਸ ਮਹੇਸ ਨਿਸੇਸ ਖਗੇਸ ਗਇਓ ਹੈ ਜੁਦ ਵਿਖੈ ਅਵਲੋ ਸੁਨ ਲੈ ਸੋ ਵੀਰ ਹਨਿਓ ਮਨ ਮੈਂ ਜੋ ਚਯੋ ਹੈ ਏਕ ਅਚੰਭਵ ਹੈ ਮੋਇ ਦੇਖਤ ਤੋ ਤਨ ਮੈਂ ਕਸ ਜੀਵ ਰਹਿਓ ਹੈ ਸਵਈਆ ਯੋਂ ਕਹਿ ਕਹਿ ਬਤਿਆ ਬਲ ਸੋ ਵਰਛਾ ਤੁਝ ਸੰਜਤ ਖੈਚ ਚਲਾਇਓ ਤਉ ਤਨ ਲੈ ਕਰ ਮੈਂ ਮੁਸਲੀ ਸੋ ਆਵਤ ਨੈਨਨ ਸੋ ਲਖ ਪਾਇਓ ਉਗਰ ਪਰਾਕਰਮ ਕੈ ਸੰਗ ਬਾਣ ਅਚਾਨਕ ਸੋ ਕਟ ਭੂ ਗਿਰਾਇਓ ਮਾਨੋ ਪੰਖਨ ਕੋ ਅਹਵਾ ਖਗਰਾਜ ਕੇ ਹਾਥ ਪਰਿਓ ਰਿਸ ਘਾਇਓ ਸਵਈਆ ਉਹ ਪਰਿਓ ਅਤਹੀ ਗਜ ਸਿੰਘ ਲਿਓ ਪਰਛਾ ਅਰਿਓਰ ਚਲਾਇਓ ਜਾਏ ਲਗਿਓ ਮੁਸਲੀ ਧਰ ਕੇ ਤਨ ਲਾਗਤ ਤਾ ਅਤ ਦੁਖ ਪਾਇਓ ਪਾਰ ਪ੍ਰਚੰਡ ਪਇਓ ਫਲਿਓ ਜਸ ਤਾ ਛਬ ਕੋ ਮਨ ਮੈਂ ਇਹ ਆਇਓ ਮਾਨੋ ਗੰਗ ਕੀ ਧਾਰ ਕੇ ਮਧ ਉਤੰਗ ਹੋਏ ਕੂਰਮ ਸੀ ਸੂਚਾਇਓ ਸੁਈਆ ਲਾਗਤ ਸਾਂ ਕੀ ਸ੍ਰੀ ਬਲ ਪੱਦਰ ਸੋ ਸਿਆੰਦਨ ਤੇ ਗੈ ਖੈਤ ਕੱਢਿਓ ਮੁਰਝਾਏ ਕੈ ਭੂ ਪਰਿਓ ਨ ਮਰਿਓ ਸੁਰ ਬ੍ਰਿਛ ਗਿਰਿਓ ਮਨੋ ਜੋਤ ਮਡਿਓ ਜਬ ਚੇਤ ਪਇਓ ਪ੍ਰਮ ਛੂਟ ਗਇਓ ਉਠ ਠਾਡੋ ਪਇਓ ਮਨ ਕੋਪ ਵਢਿਓ ਰਥ ਹੀਰ ਕੈ ਤਾਏ ਚੜਿਓ ਬਰਸੋ ਗਿਰ ਪੈ ਮਨੂ ਕੂਦ ਕੈ ਸਿੰਘ ਚੜਿਓ ਹੁਨ ਆਏ ਪ੍ਰਿਓਰ ਗਜ ਸਿੰਘ ਸੋ ਵੀਰ ਬਲੀ ਬਨ ਮੈਂ ਨਹੀਂ ਨੈਕ ਡਰਿਓ ਤਨ ਬਾਣ ਸੰਭਾਰ ਕਿਰਪਾਨ ਗਦਾਰ ਇਸ ਬੀਚ ਯੋਧਨ ਜੁਦ ਕਰਿਓ ਜੋ ਆਵਤ ਭਇਓ ਸਰ ਸਤਰਨ ਕੋ ਸੰਗ ਬਾਨਨ ਕੇ ਸੋ ਕਾਟ ਡਰਿਓ ਕਬ ਸਿਆਮ ਕਹੈ ਬਲਦੇ ਮਹਾਰਾਣ ਕੀ ਛਿਤ ਤੇ ਨਹੀਂ ਪੈਗ ਡਰਿਓ ਸੋਈਆ ਬਹੁਰੋ ਹਰ ਮੂਸਲ ਲੈ ਕਰਮੋ ਹਰ ਸਿਉ ਹਰ ਕੈ ਅਦ ਜੁਧ ਮਚਾਇਓ ਲੈ ਪਰਛਾ ਗਜ ਸਿੰਘ ਬਲੀ ਵਰ ਸਿਉ ਦੇਵ ਕੀ ਓਰ ਚਲਾਇਓ ਆਵਤ ਸੋ ਲਾਕੈ ਫਲ ਕੋ ਹਰ ਸੋ ਕਟ ਕੈ ਪੁਨ ਭੂ ਗਿਰਾਇਓ ਸੋ ਫਲ ਹੀਨ ਪਇਓ ਜਬ ਹੀ ਕਸ ਕੈ ਬਲ ਭੱਦਰ ਕੇ ਗਾਤ ਲਗਾਇਓ ਸਵਈਆ ਖਗ ਕਰੰਗਹਿ ਕੈ ਗਜ ਸਿੰਘ ਅਨੰਤ ਕੇ ਉਪਰ ਕੋਪ ਚਲਾਇਓ ਤਉ ਮੁਸਲੀ ਕਰ ਚਰਮ ਲਿਓ ਧਰਿਓ ਹਰਿ ਕਉ ਬਲ ਘਾਉ ਬਚਾਇਓ ਢਾਲ ਕੇ ਫੂਰ ਪੈ ਧਾਰ ਵਹੀ ਚਿੰਗਾਰ ਉਠੀ ਕਵਿਓ ਗੁਣ ਗਾਇਓ ਮਾਨੋ ਪਾਵਸ ਕੀ ਨਿਸਮੈ ਬਿਜਰੀ ਦੁਦ ਤਾਰਨ ਕੋ ਪ੍ਰਗਟਾਇਓ ਸਈਆ ਕਾਏ ਹਲੀ ਸਹ ਕੈ ਰਿਪਕੂ ਗਹਿ ਗਹਿ ਕਰ ਵਾਰ ਸੋ ਵਾਰ ਕਰਿਓ ਹੈ ਧਾਰ ਬਹੀ ਅਰ ਕੰਠ ਵਿਖੈ ਕਟ ਕੈ ਤਿਹ ਕੋ ਸਿਰ ਪੂ ਚਰਿਓ ਹੈ ਬੱਜਰ ਜਰੇ ਰਥ ਤੇ ਗਿਰਿਓ ਤਿਹ ਕੋ ਜਸ ਜੋ ਕਬ ਨੈ ਉਤਰਿਓ ਹੈ ਮਾਨਵ ਤਾਰਨ ਲੋਕੂ ਤੇ ਸੁਰ ਭਾਨ ਹਨਿਓ ਸਿਰ ਪੂ ਪਰਿਓ ਹੈ ਮਾਰ ਲਿਓ ਗਏ ਸਿੰਘ ਜਵੈ ਤਜ ਕੈ ਰਣ ਕੋ ਸਭ ਹੀ ਭਟ ਭਾਗੇ ਸਰਾਉਣ ਪਰੇ ਲਖ ਲੋਤ ਡਰੇ ਨਹਿ ਧੀਰ ਤਰੇ ਨਿਸਕੇ ਜਨ ਜਾਗੇ ਮਾਰ ਲੈ ਨਿਰਭ ਪੰਚ ਭਗੇ ਤਿਨ ਯੋ ਕਹੋ ਜਾ ਆਪਣੇ ਪ੍ਰਭ ਆਗੇ ਯੋ ਸੁਨ ਕਹਿ ਦਲ ਧੀਰ ਛੁਟਿਓ ਹੀਓ ਫਟਿਓ ਰਿਸ ਮੈਂ ਅਨੁਰਾਗੇ ਇਤ ਕ੍ਰਿਸ਼ਨਾ ਅਵਤਾਰੇ ਜੁਧ ਪ੍ਰਬੰਦੇ ਗਾਜ ਸਿੰਘ ਬਧੈ ਧਿਆਏ ਸਮਾਪਤ